ਵਿੱਚ ਹੈ ਨਹੀਂ ਜੇ ਉਹ ਜੁਨੀਆ 'ਚ ਹੁੰਦਾ ਉਹਨੂੰ ਕਹਿੰਦਾ ਵੀ ਮੈਨੂੰ ਲੈ ਚੱਲ ਨਾਲ ਇਹਦਾ ਮਤਲਬ ਹੈ ਜਿੰਨਾ ਜੁਨੀਆਂ ਦੇ ਵਿੱਚ ਰੱਬ ਬਣਾਏ ਹੋਏ ਨੇ ਸਭ ਕੱਟੇ ਨੇ ਜੁਨੀਆਂ ਵਾਲੇ ਰੱਬ ਕੱਟੇ ਨੇ ਪੰਕਤੀ 'ਚ ਅਨਾਥ ਹੈ ਜਿਹੜਾ ਅਨਾਥ ਨਾਥ ਵੀ ਹੋਈ ਹੈ ਅਨਾਥ ਵੀ ਹੋਈ ਹੈ ਨਾਥ ਤਾਂ ਵੀ ਉਹਨੇ ਸਾਰੇ ਕਾਬੂ ਕੀਤੇ ਨੇ ਆਪਣੇ ਅਨਾਥ ਵੀ ਉਸ ਨੂੰ ਕਿਹਾ ਹੈ ਅਨਾਥ ਤਾਂ ਉਹ ਕਿਸੇ ਦੇ ਕਾਬੂ 'ਚ ਨਹੀਂ ਆ ਹੈਗਾ ਉਹਦੇ ਨਹੀਂ ਨੱਥ ਕਿਸੇ ਨੇ ਪਾਈ ਹੋਈ ਉਹ ਨਹੀਂ ਕਿਸੇ ਦੇ ਵਸ ਵਿੱਚ ਅਨਾਥ ਹੈ ਉਹ ਇੱਥੇ ਜੂਦੀ ਚੌਦਾ ਨਹੀਂ ਕੌਣ ਕੱਢ ਕੇ ਜਾਵੇ ਇਹਨੂੰ ਇਥੋਂ ਕੌਣ ਲੈ ਕੇ ਜਾਵੇ ਕਿਵੇਂ ਜਾਵੇ ਅਨਾਥ ਅਜੋਦੀ ਅਨਾਥ ਹੈ ਜਿਹੜਾ ਆਪ ਅਜੋਦੀ ਜੂਨਾ ਚਾਹੁੰਦਾ ਨਹੀਂ ਜੂਨਾ ਤਾਂ ਇਹ ਹੈ ਅਸਤਿਰ ਚੀਤ ਦੀ ਸਗੋਨੀ ਜਦੋਂ ਚਿੱਤਾ ਸਥਿਰ ਹੋ ਜਾਂਦਾ ਹੈ ਸਮਾਧੀ ਲਾ ਲੈਂਦਾ ਹੈ ਸਮਾਦ ਦੇ ਵਿੱਚ ਸਹਿ ਸਮਾਦ ਹੋ ਜਾਂਦਾ ਚਿੱਤ ਸਮਾਦ ਹਿਲਦੀ ਨਹੀਂ ਹੁੰਦੀ ਟਿਕੀ ਹੋਈ ਹੁੰਦੀ ਹੈ ਤਾਂ ਹੀ ਇੱਟਾਂ ਦੀ ਬਣਾਉਂਦੇ ਨੇ ਅਸਰੀਰ ਤਾਂ ਟਿਕਦਾ ਨਹੀਂ ਨਾ ਹੈ ਜੇ ਪੱਕੀ ਬਣਾ ਦਿੰਦੇ ਫਿਰ ਉੱਥੇ ਟਿਕੀ ਰਹਿੰਦੀ ਹੈ ਸੁਗੋਨੀ ਸਮਾਦ ਸੁਗੋਨੀ ਹੈ ਸਾਰੇ ਗੁਣ ਹੋਣ ਪੂਰੇ ਤਾਂ ਸਮਾਦ ਦੀ ਲੱਗਦੀ ਹੈ ਦੀ ਜੇ ਚਿੱਤ 'ਚ ਗੁਣ ਸਾਰੇ ਪੂਰੇ ਪੈਦਾ ਹੋਣ ਸੋ ਨਹੀਂ ਸਾਰੇ ਗੁਣਾ ਸਹਿਤ ਹੋਵੇ ਐ ਅੱਠੇ ਗੁਣ ਜਿਹੜੇ ਇੱਕ ਦੇ ਨਾਲ ਜੁੜੇ ਹੋਏ ਨੇ ਪੂਰੇ ਹੋਣ ਓਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੋਨੀ ਸਵੈਭਗ ਜੇ ਐਨੇ ਹੋ ਜਾਣ ਇੱਕ ਹੋ ਕੇ ਫਿਰ ਇਹ ਸਮਾਦ ਹੈ ਸੋਦੀ ਸਮਾਦ ਕਹਿੰਦੇ ਨੇ ਸੁਗੋਦੀ ਸਾਰੇ ਗੁਣਾਂ ਦੀ ਸਾਰੇ ਗੁਣ ਕਾਇਮ ਹੋਣ ਤਾਂ ਸਮਾਦ ਹੁੰਦੀ ਹੈ ਵਰਨਾ ਸਮਾਦ ਨਹੀਂ ਹੁੰਦੀ ਉਹ ਗੁਣ ਇੱਕ ਵੀ ਨਹੀਂ ਲੱਗੇ ਸਮਾਦ ਸਮਾਦੀ ਲਾਉਣ ਸਮਾਦੀ ਨਾਲ ਗੁਣ ਪੈਦਾ ਨਹੀਂ ਹੁੰਦੇ ਗੁਣ ਪਹਿਲਾਂ ਪੈਦਾ ਕਰਨੇ ਸਮਾਦੀ ਬਾਅਦ ਚ ਲੱਗੂਗੀ ਸਮਾਦੀ ਬਾਅਦ ਦੇ ਵਿੱਚ ਲੱਗੂ ਪਹਿਲਾਂ ਗੁਣ ਪੈਦਾ ਕਰਨੇ ਪੈਣੇ ਨੇ ਸਾਰੇ ਹੀ ਨਿਰਵੈਰ ਨਿਰਭਉ ਇਹ ਗੁਣ ਪਹਿਲਾਂ ਜੇ ਨਹੀਂ ਹਨ ਸਮਾਦੀ ਨਹੀਂ ਲੱਗ ਸਕਦੀ ਸਮਾਧੀ ਤਾਂ ਸੁਗੋਨੀ ਹੁੰਦੀ ਹੈ ਸਾਰੇ ਗੁਣ ਹੋਣ ਤਾਂ ਸਮਾਧੀ ਲੱਗਦੀ ਹੈ ਜਿੰਨਾ ਚਿਰ ਮਾਇਆ ਦੀ ਭੁੱਖ ਹੈ ਅੰਦਰ ਸਮਾਧੀ ਕਿਵੇਂ ਲੱਗ ਜੂ ਜਿੰਨਾ ਚਿਰ ਮਨ ਟਿਕਿਆ ਨਹੀਂ ਸਮਾਧੀ ਕਿਵੇਂ ਲੱਗ ਜੂ ਇਹ ਤਾਂ ਮਨ ਨੂੰ ਟਿਕਾਉਣ ਵਾਸਤੇ ਸਮਾਧੀ ਲਾ ਰਹੇ ਨੇ ਇਹਦਾ ਮਤਲਬ ਗੁਣ ਕੋਈ ਵੀ ਨਹੀਂ ਹੈ ਬੁੱਧ ਵਿੱਚ ਗੁਣ ਨਹੀਂ ਹੈ ਕੋਈ ਸਾਰੇ ਔਗਣ ਨਾਲ ਦੀ ਸਮਾਧੀ ਨਹੀਂ ਲੱਗਦੀ ਹੁੰਦੀ ਪਹਿਲਾਂ ਸਾਰੇ ਗੁਣ ਪੈਦਾ ਕਰੋ ਫਿਰ ਲੱਗ ਜੂਗੀ ਸਮਾਧੀ ਸਮਾਧੀ ਬਾਅਦ ਦੀ ਗੱਲ ਹੈ ਔਗਣ ਆਰੇ ਨੂੰ ਗੁਣਵੰਤਾ ਬਣਾਓ ਗੁਣਵੰਤਾ ਹੋਣਾ ਭਗਤੀ ਹੈ ਬਿਨ ਗੁਣ ਕੀਤੇ ਭਗਤ ਨ ਹੋਏ ਜੇ ਗੁਣ ਨਹੀਂ ਪੈਦਾ ਕੀਤੇ ਤਾਂ ਭਗਤੀ ਹੋਈ ਹੋਣੀ ਸਮਾਧੀ ਲਾਉਣੀ ਭਗਤੀ ਨਹੀਂ ਹੈ ਸਮਾਧੀ ਲਾਉਣ ਦਾ ਯਤਨ ਕਰਨਾ ਭਗਤੀ ਨਹੀਂ ਹੈ ਗੁਣ ਪੈਦਾ ਕਰਨਾ ਹੀ ਭਗਤੀ ਹੈ ਗੁਣ ਪੂਰੇ ਹੋ ਗਏ ਸਮਾਧੀ ਆਪੇ ਲੱਗ ਜੂ ਸਮਾਧੀ ਲਾਉਣ ਦੀ ਲੋੜ ਨਹੀਂ ਸਮਾਧੀ ਆਪੇ ਲੱਗ ਜਾਂਦੀ ਹੁੰਦੀ ਨੀਂਦ ਕਿਸੇ ਜਤਨ ਨਾਲ ਨਹੀਂ ਆਉਂਦੀ ਨੀਂਦ ਆਪੇ ਆ ਜਾਂਦੀ ਹੈ ਜਤਨ ਕਰਨਾ ਨੀਂਦ ਨਹੀਂ ਆਉਂਦੀ ਹੈ ਜੇ ਜਤਨ ਕਰੇ ਤਾਂ ਨੀਂਦ ਨਹੀਂ ਆਉਂਦੀ ਜਤਨ ਕਰਿਆ ਕਰੋ ਨੀਂਦ ਨਾ ਆਵੇ ਵੀ ਨੀਂਦ ਆ ਜਾਵੇ ਫਿਰ ਨਹੀਂ ਆਉਂਦੀ ਜਿਹੜਾ ਜਤਨ ਨਹੀਂ ਕਰਦਾ ਉਹਨੂੰ ਨੀਂਦ ਆ ਜਾਂਦੀ ਹੈ ਸਭ ਜਿਹੜਾ ਸਮਾਧੀ ਲਾਉਂਦਾ ਨਹੀਂ ਉਹਦੇ ਲੱਗ ਜਾਂਦੀ ਹੈ ਜਿਹੜਾ ਲਾਉਂਦਾ ਜਿਹੜਾ ਲਾਉਂਦਾ ਉਹਦੀ ਲੱਗਦੀ ਨਹੀਂ ਗੁਣ ਹੋਣ ਸਮਾਧੀ ਆਪੇ ਲੱਗੇ ਦੁੱਧ ਹੋਵੇ ਤਾਂ ਜਾਗਦਾ ਆਪੇ ਮਿਲ ਜਾਂਦਾ ਦੁੱਧ ਹੋਵੇ ਨਾ ਜਾਗਦਾ ਕੋਈ ਘਟਾ ਨਹੀਂ ਗੁਣ ਹੋਣ ਫਿਰ ਕਾਹਦਾ ਘਟਾ ਫਿਰ ਕੋਈ ਘਟਾ ਹਰੀ ਨਾਮ ਚੇਤ ਫਿਰ ਪਵੇਂ ਨਾ ਜੋਨੀ ਹਰ ਨਾਮ ਚੇਤ ਫਿਰ ਭਾਵੇਂ ਨਾ ਜੂਨੀ ਜਾਗ ਨਾਮ ਕੀ ਹੁੰਦਾ ਹੈ ਨਾਮ ਨਾਲ ਜਾਗੀਦਾ ਹਰ ਦਾ ਨਾਮ ਹੈ ਜਿਹੜਾ ਨਾ ਉਹ ਉਹ ਤੈਨੂੰ ਅੰਤਰਾਤਮਾ ਦੀ ਆਵਾਜ਼ ਹੈ ਹਰ ਨਾਮ ਚੇਤ ਜਾਗ ਉਹਦੇ ਵੱਲ ਧਿਆਨ ਰੱਖਿਆ ਕਰ ਗੁਰਮਤਿ ਨਾਲ ਜੁੜਿਆ ਰਿਹਾ ਕਰ ਹਰ ਵਕਤ ਫਿਰ ਪਵੇ ਨਾ ਜੋਦੀ ਦੁਬਾਰਾ ਜੋਦੀ ਦੀ ਪੈਦਾ ਹੋਰ ਅਗਲੀ ਜੋਦੀ ਖਤਮ ਗੁਰਮਤ ਸਾਰ ਹੋਰ ਨਾਮ ਵੀ ਹੋਣੀ ਗੁਰਮਤ ਦੇ ਵਿੱਚ ਸਾਰੀ ਗੱਲ ਦਾ ਸਾਰ ਗੁਰਮਤ ਵਿੱਚ ਹੈ ਜੇ ਕਿਸੇ ਨੇ ਸੰਸਾਰ ਤੋਂ ਛੁਟਕਾਰਾ ਪਾਉਣਾ ਤਾਂ ਗੁਰਮਤ ਤੋਂ ਬਿਨਾਂ ਛੁਟਕਾਰਾ ਹੋਰ ਕਿਤੇ ਨਹੀਂ ਪੈਣਾ ਬਾਕੀ ਸਾਰੀਆਂ ਕਿਉਂਕਿ ਨਾਮ ਤੋਂ ਬਿਨਾਂ ਛੁਟਕਾਰਾ ਹੈ ਨਹੀਂ ਨਾਮ ਵੀ ਹੋਣੀ ਹੋਰ ਨਾਮ ਬਾਕੀ ਬੱਤਾਂ ਸਾਰੀਆਂ ਨਾਮ ਵੀ ਹੋਣੀਆਂ ਨੇ ਹੋਰ ਬੱਤਾਂ ਸਾਰੀਆਂ ਨਾਮ ਤੋਂ ਸਖੜੀਆਂ ਨੇ ਗੁਰਮਤ ਕੱਲੀ ਨਾਮ ਵਾਲੀ ਮਤ ਹੈ ਇਹਦੇ ਵਿੱਚ ਸਾਰ ਹੈ ਸਾਰਾ ਤਤ ਸਾਰ ਹੈ ਸਾਰਾ ਖੁਲਾਸਾ ਹੈ ਛੁਟਕਾਰੇ ਦਾ ਛੁੱਟਣ ਦੀ ਵਿਧੀ ਫਸਤਾ ਗਿਆ ਹੈ ਛਾਲਤਾ ਮਾਰਤੀ ਕਿ ਤੇਰੇ ਚ ਹੁਣ ਨਿਕਲਣਾ ਕਿਵੇਂ ਉਹ ਸਾਰੀ ਸਮਝ ਇਹਦੇ ਵਿੱਚ ਪਈ ਹੈ ਬਾਕੀ ਬੱਤਾਂ ਦੇ ਵਿੱਚ ਇਹ ਗੱਲ ਨਹੀਂ ਬਾਕੀ ਬੱਤਾਂ ਸਾਰੀਆਂ ਹੋਰ ਵੀ ਨੇ ਉਹ ਨਾਮ ਵੀ ਹੁੰਦੀਆਂ ਘਰ ਦਰ ਫਿਰ ਥਾਕੀ ਬਹੁਤ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਘਰ ਦਰ ਫਿਰ ਥਾਕੀ ਬਹੁਤ ਤੇਰੇ ਇਹ ਆਤਮਾ ਬੜੇ ਘਰ ਦਰ ਫਿਰ ਥਾਕੀ ਬੜੇ ਜਨਮ ਲਏ ਨੇ ਪਤਾ ਨਹੀਂ ਕਿਹੜੇ ਕਿਹੜੇ ਧਰਮਾਂ ਦੇ ਵਿੱਚ ਜਨਮ ਲਏ ਨੇ ਕਿਹੜੇ ਕਿਹੜੇ ਗੁਰੂ ਬਣਾਏ ਨੇ ਕਿਹੜੇ ਕਿਹੜੇ ਚੇਲੇ ਬਣਾਏ ਨੇ ਜਾਤ ਅਸੰਖ ਅੰਤ ਨਹੀਂ ਮੇਰੇ ਹੁਣ ਕਿੰਨੀਆਂ ਜਾਤੀਆਂ ਨੇ 84 ਲੱਖ ਜੋ ਨਹੀਂ ਹੈ ਅਸੰਖ ਕਹਿਤਾ ਜਾਤ ਅਸੰਖ ਜਾਤੀਆਂ ਦਾ ਸਰੀਰ ਤਾਂ ਅਸੰਖ ਨੇ ਅੰਤ ਨਹੀਂ ਮੇਰੇ ਮੈਨੂੰ ਕੋਈ ਨਹੀਂ ਪਤਾ ਕਿੱਦੇ ਨੇ ਮੈਂ ਨਹੀਂ ਅੰਤ ਪਾਇਆ ਮੇਰੀ ਸਮਝ ਤੋਂ ਪਰੇ ਹੀ ਨੇ ਸਾਰਿਆਂ ਦੇ ਵਿੱਚ ਸਾਰੀਆਂ ਜੂਦਾ ਭੁਗਤ ਲਈਆਂ ਕਿਤੇ ਮਾਤ ਪਿਤਾ ਸੁਤ ਧੀਆਂ ਕਿਤੇ ਕਿਤੇ ਮਾਂ ਕਿਤੇ ਪਿਤਾ ਬਣਿਆ ਕਿੰਨੇ ਮਾਪਿਓ ਬਣਾਏ ਕਿੰਨੇ ਸੁਤ ਧੀਆਂ ਬਣਾਏ ਕਿਤੇ ਗੁਰ ਚੇਲੇ ਫਨੂਆ ਕਿੰਨੇ ਗੁਰੂ ਧਾਰਨ ਕੀਤੇ ਕਿੰਨੇ ਚੇਲੇ ਬਣਾਏ ਕਿੰਨੇ ਜਨਮ ਲਏ ਕੋਈ ਗਿਣਤੀ ਹੈ ਇਹ ਕੀ ਹੈ ਪਿਛਲੇ ਜਨਮ ਦੀ ਗੱਲ ਪਿਛਲੇ ਜਿਹੜੇ ਹੋਏ ਨੇ ਸਾਰਿਆਂ ਦੀ ਉਹ ਗੱਲ ਹੈ ਕਮਤ ਕਮ ਐਸ ਜਗ੍ਹਾ ਜਿਹੜਾ ਆ ਕੇ ਸੁਣਦਾ ਉਹਦੇ ਨਾਲ ਤਾਂ ਵਰਤਿਆ ਹੋਇਆ ਜਿਹਨੂੰ ਸਮਝ ਆਉਂਦੀ ਹੈ ਗੁਰਬਾਣੀ ਦੀ ਉਹਦੇ ਨਾਲ ਤਾਂ ਸਾਰੀਆਂ ਘਟਨਾਵਾਂ ਵਰਤ ਲਈਆਂ ਪਿੱਛੇ ਉਹਨਾਂ ਸਾਰੀਆਂ ਪੜਾਈਆਂ ਪੜੀਆਂ ਹੋਈਆਂ ਜ਼ਰੂਰ ਨੇ ਜਿਹਨਾਂ ਵਿਚਾਰਿਆਂ ਨੂੰ ਪਤਾ ਹੀ ਕਾਸੇ ਦਾ ਨਹੀਂ ਉਹ ਸ਼ਾਇਦ ਬਹੁਤ ਪਿੱਛੇ ਹੋਣ ਇਹ ਜਿਹੜੇ ਮਾਰਦੀ ਤਾਂ ਇੱਕ ਦਾ ਇੱਕ ਦੋ ਦਾ ਦੂਆ ਹੀ ਤਾਂ ਇਹਨੇ ਖੜੇ ਇਹ ਤੋਂ ਕਹਾਂ ਜਾਣਾ ਨਹੀਂ ਇੱਕ ਦਾ ਇੱਕ ਦੋ ਦਾ ਦੂਏ ਤੇ ਜਿਹਨੇ ਕਹਾਂ ਜਾਣਾ ਹੀ ਨਹੀਂ ਹੈ ਉਹਨੇ ਤਦਤੀਆ ਚਾਰ ਦੇ ਚੌਕ ਤੇ ਵੀ ਨਹੀਂ ਜਾਣਾ ਉਹ ਵੈਗਰੂ ਵੈਗਰੂ ਵਾਲੇ ਹੀ ਨੇ ਉਹ ਰਾਮ ਰਾਮ ਵਾਲੇ ਹੀ ਨੇ ਉਹ ਖਬਰ ਕਈ ਜਨਮ ਹੋਰ ਲੈਣਗੇ ਫਿਰ ਉੱਥੇ ਪਹੁੰਚਣਗੇ ਪਹੁੰਚ ਜਾਣਗੇ ਉਹ ਵੀ ਕਈ ਜਨਮ ਹੋਰ ਲੈਣੇ ਪੈਣੇ ਉਹਨਾਂ ਨੂੰ ਉਹਨਾਂ ਕੋਲ ਬੁੱਧੀ ਹੋਣੀ ਹੈ ਉਹ ਸਮਝ ਨਹੀਂ ਹੈ ਉਹਨਾਂ ਖਾਤਰੇ ਭਗਤੀਆਂ ਨੇ ਇਹ ਭਗਤੀਆਂ ਉਹਨਾਂ ਵਾਸਤੇ ਹੀ ਨੇ ਕੱਚੇ ਗੁਰਤੇ ਮੁਕਤੀ ਨਾ ਹੋਊਗਾ ਕੱਚੇ ਗੁਰਤੇ ਮੁਕਤ ਨਾ ਹੋਊਗਾ ਉਹਨਾਂ ਨੂੰ ਕੱਚੇ ਗੁਰ ਮਿਲੇ ਨੇ ਕੱਚੇ ਗੁਰੂ ਕੱਚੇ ਬੰਦੇ ਮਿਲ ਗਏ ਉਹ ਮੁਕਤੀ ਕਿਵੇਂ ਹੋ ਜਾਂਦੀ ਉਹਨਾਂ ਤੇ ਉਹ ਇੱਕ ਦਾ ਇੱਕਾ ਦੋ ਦਾ ਦੂਏ ਤੇ ਕਢਾ ਗਏ ਉਹ ਬੰਦਿਆਂ ਨਾਲ ਜੁੜੇ ਨੇ ਕੋਈ ਕਿਸੇ ਨਾਲ ਜੁੜ ਗਿਆ ਕੋਈ ਕਿਸੇ ਨਾਲ ਜੁੜ ਗਿਆ ਕੋਈ ਰਣਧੀਰ ਸਿੰਘ ਨਾਲ ਜੁੜ ਗਿਆ ਕੋਈ ਵੀਰ ਸਿੰਘ ਨਾਲ ਜੁੜ ਗਿਆ ਕੋਈ ਨਾਮਧਾਰੀਆਂ ਨਾਲ ਜੁੜ ਗਿਆ ਕੋਈ ਕਿਤੇ ਜੁੜ ਗਿਆ ਕੋਈ ਰਾਧਾ ਸਾਹਿਬ ਨਾਲ ਜੁੜ ਗਿਆ ਪਹਿਲਾ ਖਬਰਾਂ ਕਿਤੇ ਹੋਰ ਹੋੜੇ ਨੇ ਹੋਰਾਂ ਨਾਲ ਜੁੜਦੇ ਰਹੇ ਹੋਣੇ ਪਿੱਛੇ ਜਿਹੜੇ ਕੱਚੀਆਂ ਗੱਲਾਂ ਸੀ ਜਿਨ੍ਹਾਂ ਨਾਲ ਉਹ ਤਾਂ ਮੁਕਤੀ ਨਹੀਂ ਹੋ ਸਕਦੀ ਇਹ ਪੱਕੀ ਬਾਣੀ ਕੱਚੇ ਗਿਆਨ ਨਾਲ ਮੁਕਤੀ ਨਹੀਂ ਹੁੰਦੀ ਉਹਨਾਂ ਦਾ ਗਿਆਨ ਕੱਚਾ ਸੀ ਕੱਚਾ ਹੁੰਦਾ ਝੂਠਾ ਜਿਹੜਾ ਤਰਕ ਦੀ ਬਾਹਰ ਥੱਲੇ ਗਿਆਨ ਆ ਜਾਵੇ ਝੂਠਾ ਹੁੰਦਾ ਜਿਹੜਾ ਤਰਕ ਤੋਂ ਉੱਪਰ ਨਿਕਲ ਜਾ ਗਿਆਨ ਜੇ ਤੇ ਕੋਈ ਤਰਕ ਉੱਠੇ ਹੀ ਨਾ ਉਹ ਗਿਆਨ ਪੱਕਾ ਹੁੰਦਾ ਤਰਕਾਂ ਦੀ ਬਾਹਰ ਤੋਂ ਉੱਪਰ ਚਲਾ ਜਾਂਦਾ ਸੱਚ ਸੱਚ ਤਰਕਾਂ ਦੀ ਬਾਹਰ ਤੋਂ ਉੱਪਰ ਹੈ ਜਿੱਥੇ ਤੱਕ ਤਰਕ ਉੱਠਦਾ ਹੈ ਉੱਥੇ ਤੱਕ ਸੱਚ ਨਹੀਂ ਹੈ ਤਰਕ ਸਾਰੇ ਫੇਲ ਹੋ ਜਾਂਦੇ ਨੇ ਜਦੋਂ ਸੱਚ ਪ੍ਰਗਟ ਹੁੰਦਾ ਕੋਈ ਤਰਕ ਨਹੀਂ ਰਹਿੰਦਾ ਸੱਚ ਆਪਣੇ ਆਪ 'ਚ ਤਰਕ ਬਾਰ-ਬਾਰ ਥੱਲੇ ਵਾਲੇ ਨੂੰ ਫੇਲ ਕਰਦੇ ਗੁਰਬਾਣੀ ਦੇ ਦਾ ਤਰਕ ਜਿਵੇਂ ਤੀਰੇ ਨੇ ਨੇ ਸਾਰੀਆਂ ਬੱਤਾਂ ਫੇਲ ਕਰੀ ਜੀ ਜਿਨ੍ਹਾਂ ਨੇ ਇਹਨੂੰ ਫੇਲ ਕਰਨਾ ਸੀ ਉਹਨਾਂ ਦੇ ਤਾਂ ਤਰਕੇ ਦੇ ਪਏ ਹਨ ਇੰਨਾ ਉੱਚਾ ਦਾ ਤੀਰੇ ਨਹੀਂ ਕਹਿਦਾ ਜਾਂਦਾ ਜਿੰਨਾ ਗੁਰਬਾਣੀ ਦੇ ਉੱਚੇ ਤੀਰ ਜਿੱਤੋਂ ਗੁਰਬਾਣੀ ਤੀਰ ਮਾਰਦੀ ਹੈ ਖੜ ਕੇ ਇੰਨਾ ਉੱਚਾ ਦਾ ਕਿਸੇ ਦੀ ਦ੍ਰਿਸ਼ਟੀ ਨਹੀਂ ਹੈ ਕਿਸੇ ਧਰਮ ਦੀ ਕਿਸੇ ਮਤ ਦੀ ਹਾਂਜੀ ਕੇਤੀ ਨਾਰ ਵਰ ਏਕ ਸਮਾਲ ਕੇਤੀ ਨਾਰ ਕਿੰਨੀਆਂ ਬੱਤਾਂ ਨੇ ਬੱਤਾਂ ਬਹੁਤ ਨੇ ਨਾਰ ਦਾ ਮਤਲਬ ਬੱਤ ਹੁੰਦਾ ਹੈ ਵਰ ਏਕ ਸਮਾਲ ਪਰ ਵਰ ਇੱਕੋ ਹੀ ਹੈ ਸਾਰੀਆਂ ਮਰਦੀਆਂ ਇੱਕੋ ਪਰਮੇਸ਼ਰ ਹੈ ਦੋ ਰੱਬ ਕੋਈ ਨਹੀਂ ਕਹਿੰਦਾ ਕੇਤੀ ਨਾਰ ਵਰ ਏਕ ਸਮਾਲ ਜਾਣਾ ਉੱਥੇ ਕਹਿੰਦੇ ਨੇ ਸਭ ਗੱਲ ਇਸੇ ਦੀ ਕਰ ਰਹੇ ਨੇ ਵੀ ਕੋਈ ਹੈ ਇਹ ਵੀ ਕਹਿੰਦੇ ਨੇ ਅੱਖਾਂ ਨੂੰ ਜੀਦਾ ਨਹੀਂ ਜਮਦਾ ਨਹੀਂ ਵਰਦਾ ਨਹੀਂ ਇੱਥੇ ਕੇ ਸਾਰੀਆਂ ਮਤਾਂ ਸਹਿਮਤ ਨੇ ਵਾਰ ਉਸੇ ਨਾਲ ਕਹਿੰਦੇ ਜਾਣ ਸਮਝੇ ਨਹੀਂ ਟਾਰਗੇਟ ਉਹੀ ਹੈ ਸਭ ਦਾ ਪਰ ਸਮਝ ਨਹੀਂ ਉਹ ਕੌਣ ਹੈ ਉਹ ਕੌਣ ਹੈ ਇਸ ਗੱਲ ਦਾ ਜਵਾਬ ਨਹੀਂ ਇੱਕ ਕੀ ਹੈ ਇਸ ਗੱਲ ਦੀ ਸਮਝ ਨਹੀਂ ਉਹ ਇੱਕ ਪਰਮਾਤਮਾ ਨੂੰ ਮੰਨਦੇ ਨੇ ਬਾਹਰ ਮੰਨਦੇ ਨੇ ਆਪ ਤੇ ਉਹ ਤੇ ਤੇ ਬਿਨਾ ਇੱਕ ਕੌਣ ਹੈ ਤੂੰ ਇੱਕਾਂ ਦੋ ਤੋਂ ਹੋਇਆ ਹੋਇਆ ਇਹ ਨਹੀਂ ਕਹਿੰਦੇ ਉਹ ਜਿਹੜਾ ਇੱਕ ਆ ਹੋਰ ਗੱਲ ਹੈ ਸਮੁੰਦਰ ਵੀ ਇੱਕ ਹੁੰਦਾ ਪਰ ਉੱਥੇ ਬੂੰਦਾਂ ਬਹੁਤ ਹੁੰਦੀਆਂ ਨੇ ਤੂੰ ਵੀ ਇੱਕ ਤੂੰ ਬੂੰਦ ਉਹਦਾ ਤੇਰਾ ਸਾਗਰ ਬੂੰਦ ਵਾਲਾ ਫਰਕ ਹੈ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਤੂੰ ਇੱਕ ਬੋਲ ਦਾ ਸਾਬਤ ਹੈ ਜਦੋਂ ਤੂੰ ਇੱਕ ਹੋ ਜਾ ਸਾਬਤ ਉਹ ਇੱਕ ਦੀ ਗੱਲ ਕੀਤੀ ਹੈ ਗੁਰਬਾਣੀ ਚ ਭਾਈ ਇਹਦਾ ਸ਼ੁਰੂ ਹੋ ਗਿਆ ਉਤੋਂ ਇੱਕ ਹੋ ਗਿਆ ਸੱਚਖੰਡ ਜਾਣ ਦੇ ਲਾਇਕ ਤੂੰ ਉਹ ਸਾਗਰ ਦੇ ਵਿੱਚ ਬੁਲਣ ਦੇ ਲਾਇਕ ਹੋ ਗਿਆ ਉਹ ਇੱਕੋ ਹੀ ਲਾਇਕ ਇਸ ਹੀ ਮਤਲਬ ਹੈ ਗੁਣ ਵਾਲੇ ਨੇ ਸਾਰੇ ਉਹ ਸਾਰੇ ਗੁਣ ਤੇਰੇ ਚ ਪੈਦਾ ਹੋ ਗਏ ਜਿਹੜੇ ਉਹਨਾਂ ਸਾਰਿਆਂ ਜਿਹਨੇ ਬਰਾਬਰ ਹੋ ਗਏ ਗੁਰਮੁਖੀ ਮਰਨ ਜੀਵਨ ਪ੍ਰਭ ਨਾਲ ਗੁਰਮੁਖੀ ਦਾ ਜਿਹੜੀ ਬੁੱਧ ਗੁਰਮੁਖੀ ਹੈ ਜਦ ਆਤਮ ਗੁਰਮੁਖੀ ਹੋ ਗਈ ਉਹਦਾ ਜੀਵਨ ਵਰਣ ਕਿਹਦੇ ਨਾਲ ਪ੍ਰਭ ਦੇ ਨਾਲ ਹੁਕਮ ਨਾਲ ਮਰਨ ਜੀਵਨ ਜਿੰਨਾ ਚਿਰ ਹੁਕਮ ਹੈ ਚੱਲਦਾ ਸੰਸਾਰ ਚੱਲਦਾ ਹੈ ਉਹਨਾਂ ਚਿਰ ਸਹਿ ਸੁਭਾਲ ਹੈ ਜਾਗਰਤ ਅਵਸਥਾ 'ਚ ਜਦ ਸੰਸਾਰ ਨਹੀਂ ਹੈ ਫਿਰ ਉਹ ਸੁਣ ਸਮਾਦ ਹੈ ਤੇ ਸਾਰੇ ਸੁਣ ਸਮਾਦ ਨੇ ਸਾਰਾ ਸੱਚ ਹੱਡ ਸੁਣ ਸਮਾਦ ਹੈ ਪ੍ਰਭ ਦੇ ਨਾਲ ਵਰਨ ਜੀਵਨ ਵਿਜ ਚਿਰ ਪ੍ਰਭ ਹੈ ਜਿੰਨਾ ਚਿਰ ਜਿੰਨਾ ਚਿਰ ਪ੍ਰਭ ਉਹਨੇ ਚਿਰ ਉਹ ਹੈ ਪ੍ਰਭ ਦਾ ਹਮੇਸ਼ਾ ਰਹਿੰਦਾ ਇਹ ਵੀ ਹਮੇਸ਼ਾ ਰਹਿੰਦੀ ਗੁਰਮੁਖੀ ਦਾ ਵਰਨ ਜੀਵਨ ਪ੍ਰਭ ਦੇ ਨਾਲ ਪ੍ਰਭ ਦਾ ਕਦੇ ਵਰਦਾ ਹੀ ਨਹੀਂ ਇਹਦਾ ਉਹਨਾਂ ਗੁਰਮੁਖੀ ਵੀ ਨਹੀਂ ਵਰਦਾ ਗੁਰਮੁਖ ਦੀ ਬੁੱਧ ਬੜੀ ਵਰਦੀ ਗੁਰਮੁਖ ਦੀ ਮੌਤ ਨਹੀਂ ਹੁੰਦੀ ਇੱਕ ਬੜੇ ਭੇਤ ਦੀ ਗੱਲ ਹੈ ਗੁਰਮੁਖ ਦਾ ਜਿਹੜਾ ਵਰਡ ਜੀਵਨ ਜੀਵਨ ਪ੍ਰਭ ਦੇ ਨਾਲ ਹੈ ਜੇ ਪ੍ਰਭ ਜਪਦਾ ਮਰਦਾ ਤਾਂ ਗੁਰਮੁਖ ਵੀ ਜਪਦਾ ਮਰਦਾ ਜੇ ਪ੍ਰਭ ਜਪਦਾ ਮਰਦਾ ਨਹੀਂ ਗੁਰਮੁਖ ਵੀ ਜਪਦਾ ਮਰਦਾ ਉਹਦੇ ਨਾਲ ਜੋ ਹੁਕਮ ਦੇ ਨਾਲ ਜੋ ਜੁੜਿਆ ਹੋਇਆ ਜੰਮਣਾ ਮਰਨਾ ਨਹੀਂ ਹੁਕਮ ਹੈ ਜਿਹੜਾ ਹੁਕਮ ਦੇ ਨਾਲ ਚੱਲਦਾ ਉਹਦੀ ਬਹੁਤ ਉਹਨੂੰ ਸਜ਼ਾ ਦੀ ਸਜ਼ਾ ਉਹ ਜਿਹੜਾ ਹੁਕਮ ਦਾ ਵਿਰੋਧ ਕਰਦਾ ਜਿਹੜਾ ਸਾਹਮਣੇ ਆ ਕੇ ਵੱਜਦਾ ਨਾ ਕਾਰ 'ਚ ਉਹ ਗੱਲ ਹੋਰ ਹੈ ਜਿਹੜਾ ਪਿੱਛੇ ਪਿੱਛੇ ਜਾ ਰਿਹਾ ਟੋਚਨ ਨਾਲ ਉਹ ਗੱਲ ਹੋਰ ਹੈ ਗੱਡੀ ਦੇ ਡੱਬੇ ਨੇ ਇੰਜਣ ਦੇ ਨਾਲ ਟੋਜਨ ਹੋ ਕੇ ਜਾ ਰਹੇ ਨੇ ਗੱਲ ਹੋਰ ਹੈ ਜਿਹੜਾ ਸਾਹਮਣੇ ਆ ਕੇ ਟੱਕਰ ਮਾਰਦਾ ਗੱਲ ਹੋਰ ਹੈ ਹੁਕਮ ਦੇ ਜਿਹੜੇ ਪਿੱਛੇ ਜਾ ਰਹੇ ਨੇ ਤਾਂ ਟੋਜਨ ਹੋ ਕੇ ਜਾ ਰਹੇ ਨੇ ਡੱਬੇ ਤੇ ਜਿੱਧਰੋਂ ਲਿਆ ਰਹੇ ਜਾ ਰਹੇ ਉਹ ਤਾਂ ਹੁਕਮ ਦੇ ਵਿੱਚ ਨੇ ਜਿਹੜਾ ਮੂਹਰੇ ਦੇ ਟਕਰਾਉਂਦਾ ਹੈ ਟਕਰਾਉਂਦਾ ਤਾਂ ਇਹ ਤਾਂ ਖੜਾ ਹੈ ਉਹਦੇ ਨਾਲ ਟੱਕਰ ਹੋਊਗੀ ਇਹ ਜਿਹੜਾ ਮੂਹਰੇ ਦੇ ਇਧਰ ਉਲਟਾ ਰਿਹਾ ਉਹਦੇ ਨਾਲ ਟੱਕਰ ਹੋਊਗੀ ਜਿਹੜਾ ਖੜਾ ਵੀ ਰਾਹ ਰੋਕਦਾ ਉਹਦਾ ਉਥੇ ਲੀ ਤੇ ਖੜਾ ਰਾਹ ਰੋਕਦਾ ਉਹਦਾ ਹੁਕਮ ਦਾ ਰਾਹ ਰੋਕਦਾ ਹੈ ਜਾਂ ਹੁਕਮ ਦੇ ਬਰਖਲਾਫ ਹੁੰਦਾ ਉਹ ਦੋਹਾਂ ਦੀ ਟੱਕਰ ਹੈ ਜਿੰਨੇ ਟੋਜਨ ਹੋਇਆ ਉਹ ਬਗਰ ਉਹਦਾ ਸਾਰੇ ਉਹਦੇ ਨਾਲ ਹੀ ਜਾ ਰਹੇ ਦਹ ਦਿਸ ਢੂੰਡ ਘਰੇ ਮਹਿ ਪਾਇਆ ਦਸਾਂ ਦੇ